ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ ਰੋਸ ਮੈਂ ਕੀਜੇ ਉੱਤਰ ਦੀਜੇ ਕਿਉਂ ਪਾਈਏ ਗੁਰਦੁਆਰਾ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾ ਇੱਕ ਪੁੱਛੋ ਸਾਚ ਵਿਚਾਰ ਪੁੱਛੋ ਸਾਚ ਵਿਚਾਰ ਐ ਸੁਆਮੀ ਇੱਕ ਅਰਦਾਸ ਹੈ ਸਾਡੀ ਬੇਨਤੀ ਹੈ ਤੁਸੀਂ ਸੁਣੋ ਮੈਂ ਇੱਕ ਸੱਚ ਦਾ ਵਿਚਾਰ ਇਸ ਗੱਲ ਦੇ ਉੱਤੇ ਸੱਚ ਜਾਣਨਾ ਚਾਹੁੰਦਾ ਸੱਚ ਕੀ ਉੱਚੋ ਸਾਚ ਵਿਚਾਰੋ ਰੋਸ਼ਨਾ ਕੀ ਹੈ ਤੁਸੀਂ ਇਸ ਗੱਲ ਦਾ ਗੁੱਸਾ ਨਾ ਕਰਿਓ ਕਿ ਮੈਂ ਕਿਉਂ ਪਾਈਏ ਗੁਰਦੁਆਰਾ ਕੋਈ ਮੈਂ ਹੁਜਤ ਨਹੀਂ ਕਰਦਾ ਕੋਈ ਮੈਂ ਤੁਹਾਡਾ ਇਮਤਿਹਾਨ ਨਹੀਂ ਲੈਣਾ ਚਾਹੁੰਦਾ ਕਿਆ ਕੋਈ ਮੈਂ ਮੰਦ ਭਾਵਨਾ ਨਾਲ ਇਹ ਗੱਲ ਪੁੱਛ ਰਿਹਾ ਮੈਨੂੰ ਪਤਾ ਹੀ ਨਹੀਂ ਹੈ ਇਸ ਗੱਲ ਦਾ ਇਸ ਗੱਲ ਬਾਰੇ ਮੈਨੂੰ ਸ਼ੰਕਾ ਹੈ ਗੁਰਦੁਆਰੋ ਕਹਿੰਦੇ ਨੇ ਗੁਰਦੁਆਰੋ ਹੈ ਕੋਈ ਜਗ੍ਹਾ ਜਿੱਥੇ ਗੁਰੂ ਰਹਿੰਦਾ ਹੈ ਜੇ ਗੁਰਦੁਆਰੋ ਉਹ ਜਗ੍ਹਾ ਪਾ ਲਈਏ ਜਿੱਥੇ ਗੁਰੂ ਵਸਦਾ ਹੈ ਜਿੱਥੇ ਗਿਆਨ ਜਿੱਥੋਂ ਪ੍ਰਾਪਤ ਹੁੰਦਾ ਹੈ ਤਾਂ ਫਿਰ ਉਹ ਗਿਆਨ ਨਾਲ ਕਲਿਆਣ ਹੋ ਜਾਂਦਾ ਮੁਕਤੀ ਮਿਲ ਜਾਂਦੀ ਇਹ ਗੱਲ ਦਾ ਸਿੱਧਾ ਨੂੰ ਪਤਾ ਕਿ ਗਿਆਨ ਬਿਨਾ ਮੁਕਤੀ ਨਹੀਂ ਹੋਣੀ ਸੁਣੀ ਹੋਈ ਗੱਲ ਹੈ ਪਰ ਉਹ ਗਿਆਨ ਕਿਹੜਾ ਹੈ ਜਿਹਦੇ ਬਿਨਾ ਮੁਕਤੀ ਨਹੀਂ ਹੋਣੀ ਉਹ ਸੰਸਾਰ ਚ ਨਹੀਂ ਜਿਹੜੀ ਸਿੱਧ ਭਗਤੀ ਕਰ ਰਹੇ ਨੇ ਉਹ ਚ ਗਿਆਨ ਹੈ ਨਹੀਂ ਜੇ ਗਿਆਨ ਉਹ ਚ ਹੈਗਾ ਉਹ ਸਿਰਫ ਸਰੀਰ ਦਾ ਗਿਆਨ ਹੈ ਮਾਇਆ ਦਾ ਗਿਆਨ ਹੈ ਸਰੀਰ ਨਾਲ ਜੁੜੇ ਹੋਏ ਨੇ ਇਹ ਉਹ ਜਾਣਦੇ ਨੇ ਵੀ ਇਹ ਗਿਆਨ ਨਹੀਂ ਹੋ ਇਹ ਸ਼ਬਦ ਨਹੀਂ ਹੋ ਜਿਹੜੇ ਇਮਾਨਦਾਰ ਸਿੱਧ ਸੀ ਜਿਹਨਾਂ ਨੂੰ ਪੁੱਛਦੇ ਸੀ ਵੀ ਜਿਹੜਾ ਤੁਸੀਂ ਸ਼ਬਦ ਸੁਣਦੇ ਹੋ ਕੀ ਹੈ ਉਹ ਕਹਿੰਦੇ ਤੇ ਤਾਂ ਸਾਨੂੰ ਪਤਾ ਨਹੀਂ ਕੀ ਹੈ ਪਰ ਉਹ ਮਾਇਆ ਦਾ ਹੀ ਹੈ ਕੁਝ ਮਾਇਆ ਤੋਂ ਪੈਦਾ ਹੋਈ ਹੋਈ ਕੋਈ ਚੀਜ਼ ਉਹ ਮੰਨਦੇ ਸੀ ਇਮਾਨਦਾਰ ਮੰਨਦੇ ਸੀ ਇਹ ਵੀ ਉਹਨਾਂ ਇਮਾਨਦਾਰਾਂ ਵਿੱਚੋਂ ਹੈ ਸਦੀ ਜਿਹੜਾ ਕੁਝ ਹੈ ਉਹ ਇਹ ਵੀ ਉਹਨਾਂ ਨੂੰ ਪਤਾ ਸੀ ਭਾਈ ਜਿਹੜੇ ਸਿਆਣੇ ਸੀ ਉਹਨਾਂ ਕੋਲ ਸੀਨੇ ਬਸੀਨੇ ਚੱਲੀ ਹੋਈ ਗੱਲ ਸੀ ਵੀ ਭਾਈ ਜਿਹੜਾ ਉਹ ਸ਼ਬਦ ਆ ਉਹ ਗੁਰਦੁਆਰੇ ਤੋਂ ਸੁਣਦਾ ਹੈ ਤੇ ਕੋੜੀ ਚ ਨਹੀਂ ਸੁਣਦਾ ਹੁਣ ਤਿਰਕੁਟੀ ਹਰ ਗੁਰਦੁਆਰੇ ਅੱਡ ਅੱਡ ਚੱਲ ਸਿੱਧ ਤਿਰਕੁਟੀ ਨੂੰ ਉਹ ਗੁਰਦੁਆਰਾ ਨਹੀਂ ਮੰਨਦੇ ਛੱਕਾ ਉਹਨਾਂ ਨੂੰ ਗੁਰਦੁਆਰਾ ਹੈ ਨਹੀਂ ਤਿਰਕੁਟੀ ਚ ਮਾਇਆ ਹੀ ਸੁਣੂਗੀ ਗੁਰਦੁਆਰਾ ਦੇ ਵਿੱਚ ਗੁਰੂ ਦੀ ਗੱਲ ਸੁਣੂਗੀ ਤੁਰਕੀ ਬਾਣੀ ਸੁਣੂਗੀ ਉਹ ਗਿਆਨ ਜਿਹੜਾ ਨਿਰਾਕਾਰ ਦਾ ਗਿਆਨ ਹੈ ਉਹ ਜਿਹੜਾ ਗੁਰਦੁਆਰੇ ਤੋਂ ਹੀ ਪਤਾ ਲੱਗੂਗਾ ਹੁਣ ਗੁਰਦੁਆਰੇ ਅੱਜ ਅੱਜ ਵੀ ਨੇ ਸਾਡੇ ਨਾਨਕ ਨੇ ਦਾ ਗੁਰਦੁਆਰਾ ਕਿਤੇ ਬਣਾਇਆ ਉਹ ਤਾਂ ਗੁਰਦੁਆਰੇ ਦਾ ਕੁਝ ਨਾਮ ਨਹੀਂ ਸੀ ਗੁਰਦੁਆਰੋਂ ਪਹਿਲੀ ਵਾਰ ਸ਼ਬਦ ਜੇ ਆਇਆ ਗੁਰਬਾਣੀ ਚ ਤਾਂ ਸਿੱਧਾਂ ਦਾ ਚਾਰਨ ਕੀਤਾ ਹੈ ਸ਼ਬਦ ਗੁਰਦੁਆਰਾ ਭਗਤਾਂ ਨੇ ਤਾਂ ਧਰਮਸ਼ਾਲਾ ਵੀ ਨਹੀਂ ਬਣਾਈਆਂ ਪਰ ਨਾਨਕ ਨੇ ਧਰਮਸ਼ਾਲਾ ਥਾਪ ਬਣਾਈਆਂ ਨੇ ਬਾਹਰ ਧਰਮਸ਼ਾਲਾ ਬਣਾਓ ਧਰਮਸ਼ਾਲਾ ਕਹਿੰਦੇ ਨੇ ਜਿੱਥੇ ਧਰਮ ਗਿਆਨ ਜਿੱਥੇ ਪੜਾਇਆ ਜਾਂਦਾ ਨਾ ਆਤਮ ਗਿਆਨ ਜਿਵੇਂ ਉਹ ਸਕੂਲ ਹੈ ਜਿਹੜਾ ਉਹਦਾ ਨਾਮ ਧਰਮਸ਼ਾਲਾ ਜਿੱਥੇ ਧਰਮ ਪੜਾਇਆ ਜਾਂਦਾ ਧਰਮ ਉੱਥੇ ਹੁੰਦਾ ਜਿੱਥੇ ਗਿਆਨ ਹੁੰਦਾ ਚਾਹੇ ਗਿਆਨ ਹੁੰਦਾ ਧਰਮ ਹੈ ਧਰਮ ਦੀ ਸਿੱਖਿਆ ਜਿੱਥੇ ਦਿੱਤੀ ਜਾਂਦੀ ਹੈ ਐ ਕਹੋ ਧਰਮ ਹੈ ਉੱਥੇ ਬਹਿ ਕੇ ਕੁਝ ਆਦਮੀ ਇਕੱਠੇ ਹੋ ਜਾਂਦੇ ਨੇ ਉੱਥੇ ਬਹਿ ਕੇ ਵਿਚਾਰ ਕੀਤੀ ਜਾ ਸਕਦੀ ਹੈ ਕੋਈ ਜਿਹੜਾ ਵਿਚਾਰਵਾਨ ਹੁੰਦਾ ਉਹ ਆਪਣੇ ਉਹਨਾਂ ਨੂੰ ਕੋਈ ਦੱਸਦਾ ਕੋਈ ਦੇ ਵਿੱਚ ਉਹ ਧਰਮਸਾਲ ਕਹਿੰਦੇ ਸੀ ਗੁਰਦੁਆਰੋਂ ਬਾਹਰ ਨਹੀਂ ਹੁੰਦਾ ਗੁਰਦੁਆਰਾ ਅੰਦਰ ਹੈ ਸਾਡਾ ਧਰਮਸਾਲ ਬਾਹਰ ਅੱਜ ਸਾਡੇ ਜਿਹੜੇ ਗੁਰਦਾਰੇ ਨੇ ਅਸਲ ਤੇ ਧਰਮਸਾਲ ਨੇ ਗੁਰਦੁਆਰੋਂ ਨਾਲ ਲਿਖਣ ਰੱਖਣਾ ਇਹਨਾਂ ਦਾ ਬੜੀ ਖਤਰਨਾਕ ਗੱਲ ਹੈ ਗੁਰਦੁਆਰੋਂ ਅਸੀਂ ਕਰਤੇ ਰੱਖਿਆ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲਿਆ ਤਾਂ ਗੁਰਦੁਆਰੋਂ ਰੱਖਤਾ ਹੁਣ ਜਿਹੜਾ ਅਸਲੀ ਗੁਰਦੁਆਰਾ ਸਿੱਧਾ ਨੇ ਪੁੱਛਿਆ ਇਹ ਤਾਂ ਫਿਰ ਸਾਡੇ ਹੈ ਹੀ ਨਹੀਂ ਕਿਤੇ ਸਿੱਧ ਕਿਹੜਾ ਗੁਰਦੁਆਰਾ ਪੁੱਛ ਰਿਹਾ ਹੈ ਜੋ ਪਾਈਆ ਗੁਰਦੁਆਰੋ ਸਾਨੂੰ ਤਾਂ ਜੜੇ ਕਣੇ ਨੂੰ ਗੁਰਦੁਆਰੋ ਮਿਲ ਗਿਆ ਫਿਰ ਅਸੀਂ ਉਹ ਗੁਰਦੁਆਰਾ ਸਿੱਧਾ ਵਾਲਾ ਗੁਰਦੁਆਰੇ ਦੀ ਪ੍ਰਾਪਤੀ ਦੀ ਗੱਲ ਸਾਡੀ ਤਾਂ ਖਤਮ ਹੋ ਗਈ ਇੱਕ ਸਿੱਧ ਸਵਾਲ ਕਰ ਰਿਹਾ ਮੈਨੂੰ ਗੁਰਦੁਆਰੋ ਦੱਸੋ ਕਿੱਥੇ ਹੈ ਜੇ ਬਾਹਰ ਹੈ ਬਣਾਉਣਾ ਤਾਂ ਫਿਰ ਤਾਂ ਸਿੱਧ ਕੜਾ ਨਹੀਂ ਸੀ ਬਣਾ ਸਕਦੇ ਉਹਨਾਂ ਦੇ ਮੰਦਰ ਗੁਰਦੁਆਰੇ ਬਣ ਜਾਂਦੇ ਇਹ ਬੜਾ ਮਹੀਨ ਬਰੀਕ ਸਵਾਲ ਹੈ ਜਿਹੜਾ ਅਸੀਂ ਐਡੀਆਂ ਐਡੀਆਂ ਕੀਮਤੀ ਗੱਲਾਂ ਕੱਟੇ ਰੋਲਦੀਆਂ ਸਿੱਖਾਂ ਨੇ ਕੱਟੇ ਚ ਕੌਡੀ ਬਦਲੇ ਚਲੀ ਹੋਈ ਹੈ ਗੱਲ ਕੌਡੀ ਮਾਇਆ ਕੋਲ ਇਹਦੇ ਬਦਲੇ ਗੱਲ ਜਿਹੜੀ ਅਸਲੀ ਸੀ ਖਤਮ ਕਰ ਗੁਰਦੁਆਰੋਂ ਕਿਵੇਂ ਪਾਈਦਾ ਮੈਨੂੰ ਦੱਸੋ ਗੁਰਦੁਆਰੋਂ ਜੇ ਚਰਿਆ ਗਿਆ ਜਿਹੜਾ ਮੁਕਤ ਹੈ ਮੁਕਤ ਹੀ ਨਹੀਂ ਉਹਨੂੰ ਚਾਰੇ ਪਦਾਰਥ ਮਿਲ ਜਾਣਗੇ ਸਿੱਧ ਤਾਂ ਮੁਕਤੀ ਹੋ ਮੰਗਦੇ ਸੀ ਪਰ ਗੁਰਬਾਣੀ ਦਾ ਮੁਕਤੀ ਤੇ ਗਾਂ ਦੀ ਗੱਲ ਕਰਦੀ ਹੈ ਨਾ ਸਿੱਧਾ ਨੂੰ ਪਤਾ ਜਿਹੜਾ ਗੁਰਦੁਆਰੇ ਪਹੁੰਚ ਗਿਆ ਮੁਕਤ ਹੈ ਮੁਕਤੀ ਉੱਥੇ ਜਾ ਕੇ ਮਿਲਣੀ ਇੱਥੇ ਨਹੀਂ ਮਿਲਣੀ ਤਿਰਕੁੜੀ ਦੀ ਮੁਕਤੀ ਨਹੀਂ ਹੈ ਤਿਰਕੁੜੀ ਸੰਸਾਰ ਨਾਲ ਜੋੜਦੀ ਹੈ ਤਿਰਕੁੜੀ ਜਗਾਂ ਨੇ ਅੱਗੇ ਨਾ ਜਾਓ ਕਮ ਸੇ ਕਮ ਇੱਥੇ ਤਾਂ ਰਹੋ ਪਰ ਗੁਰਬਾਣੀ ਕਹਿੰਦੇ ਤਿਰਕੁੜੀ ਛੂਟਾ ਦਸਵਾਂ ਦਵਾਰ ਖੁੱਲ ਉਹ ਦਸਵਾਂ ਦਵਾਰ ਹੀ ਗੁਰਦੁਆਰਾ ਜਿਹੜਾ ਦਸਵਾਂ ਦਵਾਰ ਹੈ ਨਾ ਉਹੀ ਗੁਰਦੁਆਰਾ ਅੱਜ ਅਸੀਂ ਦਸੂਦਾਰ ਨੂੰ ਗੁਰਦੁਆਰਾ ਕਹਿੰਦੇ ਆ ਜਾਂ ਦਸੂਦਾਰ ਦੀ ਕੋਈ ਗੱਲ ਕਰਦਾ ਦਸੂਦਾਰ ਦੀ ਕਿਸੇ ਸਿੱਖ ਨੂੰ ਲੋੜ ਹੈ ਲੋੜ ਕਿਹੜੀ ਚੀਜ਼ ਦੀ ਹੈ ਜਿਹੜੀ ਅਰਦਾਸ ਕਰਦੇ ਆ ਉਸੇ ਦੀ ਲੋੜ ਹੈ ਲੋੜ ਸਿੱਖਾਂ ਨੂੰ ਉਹ ਚੀਜ਼ ਦੀ ਹੈ ਜਿਹੜੀ ਸਭ ਕੁਝ ਸੁਣ ਕੇ ਪਿਛੋਂ ਅਰਦਾਸ ਕਰਦੇ ਬਾਕੀ ਦਾ ਲੋੜ ਗੁਰੂ ਨੇ ਦੱਸੀ ਹੈ ਵੀ ਤੁਹਾਨੂੰ ਆਹ ਚੀਜ਼ ਦੀ ਲੋੜ ਹੈ ਦੀ ਲੋੜ ਨਹੀਂ ਹੈ ਜੋ ਗੁਰਬਾਣੀ ਦੱਸ ਰਹੀ ਹੈ ਉਹ ਤਾਂ ਗੁਰਬਾਣੀ ਦੱਸ ਰਹੀ ਨਾ ਵੀ ਇਹ ਚੀਜ਼ ਦੀ ਤੈਨੂੰ ਲੋੜ ਹੈ ਨਹੀਂ ਇਹਦੀ ਲੋੜ ਹੈ ਐ ਤਾਂ ਕਰਨਾ ਨਹੀਂ ਐ ਐ ਕਰ ਆ ਤੂੰ ਜੇ ਕਰ ਰਿਹਾ ਕਿਉਂ ਕਰ ਰਿਹਾ ਕਰਨ ਤੂੰ ਆ ਆਇਆ ਸੀ ਇਹ ਤਾਂ ਗੁਰਬਾਣੀ ਦੱਸ ਰਹੀ ਹੈ ਪਰ ਸਾਨੂੰ ਕਿਹੜੀ ਚੀਜ਼ ਦੀ ਲੋੜ ਹੈ ਸਾਨੂੰ ਜਿਹੜੀ ਅਸੀਂ ਅਰਦਾਸ ਕਰ ਰਹੇ ਹਾਂ ਉਹਦੀ ਲੋੜ ਹੈ ਉਹ ਸਾਰੀ ਗੁਰਬਾਣੀ ਤੋਂ ਖਿਲਾਫ ਹੈ ਜੇ ਤਾਂ ਸਾਨੂੰ ਹੋਵੇ ਮੁਕਤੀ ਦੀ ਲੋੜ ਫਿਰ ਤਾਂ ਸਾਨੂੰ ਗੁਰਦੁਆਰੇ ਦੀ ਲੋੜ ਪਵੇ ਸਾਨੂੰ ਜਿਹੜੇ ਗੁਰਦੁਆਰੇ ਜਿਹੜੀਆਂ ਲੋੜਾਂ ਨੇ ਸਾਡੀਆਂ ਲੋੜਾਂ ਵਾਲਾ ਗੁਰਦੁਆਰਾ ਇਹੀ ਹੈ ਸਿੱਧਾਂ ਦੀ ਲੋੜ ਕੁਝ ਹੋਰ ਸੀ ਉਹਨੂੰ ਗੁਰਦੁਆਰਾ ਅਸਲੀ ਚਾਹੀਦਾ ਸੀ ਸਾਡੀ ਲੋੜ ਇਹ ਨਹੀਂ ਅਸੀਂ ਨਕਲੀ ਗੁਰਦੁਆਰੇ ਜਿਹਾ ਸਾਡਾ ਸਾਦਾ ਦੇਖਿਆ ਕਿ ਕੇ ਗੱਲ ਗਈ ਕਹਿ ਗਏ ਨਾ ਉਹ ਡਰਾਸੇ ਸਿੱਖੀ ਕਿਥੋਂ ਰਹਿਣੀ ਸੀ ਸਿੱਖੀ ਦਾ ਇਹ ਸੀ ਗੁਰਦੁਆਰਾ ਸਾਨੂੰ ਪਤਾ ਸੀ ਸਿੱਖਾਂ ਨੂੰ ਉਹਨੂੰ ਪਤਾ ਹੈ ਨਹੀਂ ਸੀ ਹੁਣ ਉਹਨੂੰ ਗੁਰਦੁਆਰੇ ਦਾ ਪਤਾ ਹੈ ਨਹੀਂ ਪਰ ਉਹ ਬਾਹਰ ਗੁਰਦੁਆਰਾ ਮੰਨਦਾ ਨਹੀਂ ਸਿੱਧ ਜਿੱਤੇ ਹੈ ਉੱਥੇ ਉਹਨੂੰ ਪਤਾ ਨਹੀਂ ਸਿੱਖਾਂ ਨੂੰ ਬਾਹਰ ਵਾਲੇ ਦਾ ਪਤਾ ਦੂਏ ਦੀ ਲੋੜ ਹੈ ਨਹੀਂ ਉਹਨੂੰ ਲੋੜ ਤਾਂ ਸੀ ਸਾਨੂੰ ਤਾਂ ਲੋੜ ਵੀ ਨਹੀਂ ਰਹੀ ਸਾਨੂੰ ਤਾਂ ਲੋੜ ਹੀ ਨਹੀਂ ਰਹੀ ਗੁਰਦੁਆਰੇ ਬਾਹਰ ਜੋ ਬਣ ਗਿਆ ਅੰਮ੍ਰਿਤ ਸਰੋਵਰ ਦੀ ਸਾਨੂੰ ਲੋੜ ਹੀ ਨਹੀਂ ਬਾਹਰ ਜੋ ਬਣਾ ਲਿਆ ਅੰਮ੍ਰਿਤ ਦੀ ਲੋੜ ਹੀ ਨਹੀਂ ਬਾਹਰੋਂ ਜੋ ਮਿਲਦਾ ਔਰ ਜੋ ਅੰਮ੍ਰਿਤ ਬਣ ਗਈ ਇਹ ਲੋੜਾਂ ਹੀ ਮਿਟਾਤੀਆਂ ਖਤਮ ਕਰਤੀ ਬਹੁਤ ਬੜੀ ਸ਼ਰਾਰਤ ਕੀਤੀ ਬਹੁਤ ਬੜੀ ਪਲਾਨ ਹੋਇਆ ਗੱਲਾਂ ਖਤਮ ਕਰਤੀ ਅਮਰ ਪੀਵੇ ਅਮਰ ਸੋਹੇ ਅਮਰ ਛਕਲਾ ਗੁਰੂ ਵਾਲਾ ਹੋ ਗਿਆ ਅਮਰ ਅਮਰ ਹੋ ਗਿਆ ਖਤਮ ਹੋ ਗਈ ਗੱਲ ਗਾਂ ਕੁਝ ਕਰਨ ਦੀ ਲੋੜ ਨਹੀਂ ਗੁਰਬਾਣੀ ਨੂੰ ਮੰਨ ਕੇ ਫਿਰ ਕੀ ਲੈਣ ਅਮਰ ਜਿਹੜਾ ਗੁਰਬਾਣੀ ਚੋਂ ਮਿਲਣਾ ਸੀ ਉਹ ਤਾਂ ਤੁਸੀਂ ਛਕ ਲਿਆ ਜਾਂ ਫਿਰ ਜਿਹੜਾ ਬਾਹਰ ਜਾ ਕੇ ਉਮਰ ਕੀ ਸੀ ਗੁਰਬਾਣੀ ਵਾਲਾ ਕੀ ਇਹਦੀ ਵਿਆਖਿਆ ਕਰੋ ਉਹ ਨਹੀਂ ਕਰਦੇ ਉਹ ਕਰਦੇ ਨਹੀਂ ਇਹਨਾਂ ਦਾ ਪਰਮ ਕਿਵੇਂ ਦੂਰ ਹੋਊਗਾ ਕਿਹੜੇ ਰਾਹ ਪਾਈ ਜਾਂਦੇ ਨੇ ਜੇ ਅਸਲੀ ਰਾਹ ਪਾਉਂਦੇ ਨੇ ਫਿਰ ਉਹ ਜੇ ਆਪ ਨਹੀਂ ਹਨ ਪ੍ਰਚਾਰ ਫਿਰ ਉਗਲੀ ਉਹਨਾਂ ਵੱਲ ਉੱਠਦੀ ਹੈ ਜੇ ਪ੍ਰਚਾਰ ਸਹੀ ਕਰਦੇ ਨੇ ਉਗਲੀ ਉਹਨਾਂ ਵੱਲ ਉੱਠਦੀ ਹੈ ਕੀ ਪ੍ਰੋਬਲਮ ਹੈ ਉਹਨਾਂ ਨੂੰ ਪ੍ਰਚਾਰ ਕਰਨ ਕਿਵੇਂ ਕਰਨ ਸੱਚ ਦਾ ਪ੍ਰਚਾਰ ਕਰਨਾ ਬਹੁਤ ਔਖਾ ਹੈ ਸੱਚ ਦਾ ਪ੍ਰਚਾਰ ਸਚਿਆਰਾ ਹੀ ਕਰ ਸਕਦਾ ਹੈ ਜਾਂ ਫਿਰ ਉਹ ਆਇਆ ਵਰ ਦੇ ਸੇ ਆਪ ਨਾ ਕਰੇ ਉਂਗਲੀ ਉਠੂ ਪੰਡਤ ਵੱਲੋਂ ਉਂਗਲੀ ਉਠਦੀ ਰਹੀ ਹੈ ਲੋਕ ਸੰਗਤ ਹੁੰਦੇ ਦੀ ਹੈ ਕਿਉਂ ਜੋ ਕਹਿੰਦਾ ਸੀ ਆਪ ਨਹੀਂ ਸੀ ਕਰਦਾ ਅਵਰ ਉਪਦੇਸਾ ਆਪ ਨਾ ਕਰੇ ਆਪ ਦੀ ਆਪ ਜਨਮ ਪਰ ਇਹਨਾਂ ਨੇ ਗੱਲ ਦੱਸਣੀ ਬੰਦ ਕਰਤੀ ਗੱਲੇ ਨਾਲ ਦੱਸੋ ਹੋਰੇ ਹੋਰ ਗੱਲਾਂ ਕਰੀ ਜਾਓ ਜਿਹੜਾ ਅਸੀਂ ਅਰਦਾਸ ਜੋ ਕਰਦੇ ਹਾਂ ਲਿਖ ਕੇ ਦਿੰਦੇ ਵੀ ਆਹ ਅਰਦਾਸ ਕਰੋ ਆ ਲੈ ਕੇ ਗਿਆ ਮਨੋ ਕਾਮਨਾ ਹਾਂ ਇਹ ਸਾਡੀ ਡਿਮਾਂਡ ਹੈ ਗੁਰਬਾਣੀ ਇਹਦੇ ਖਿਲਾਫ ਹੈ ਸਾਡੀ ਮੰਗ ਉਹ ਨਹੀਂ ਹੈ ਜੋ ਗੁਰਬਾਣੀ ਸਾਨੂੰ ਕਹਿੰਦੀ ਹੈ ਵੀ ਆ ਮੰਗੋ ਆ ਨਾ ਮੰਗੋ ਸਾਡੀ ਭੁੱਖ ਵਿਖਿਆ ਦੀ ਹੈ ਅਮਰ ਦੀ ਭੁੱਖ ਹੈ ਹੀ ਨਹੀਂ ਸਾਨੂੰ ਅਸੀਂ ਵਿਖਿਆ ਰਾਤੇ ਹੋਏ ਆ ਅਮਰਤ ਦੀ ਤਾਂ ਲੋੜ ਹੀ ਨਹੀਂ ਹੈ ਸਾਨੂੰ ਅਮਰਤ ਛਾੜ ਵਿਖੇ ਵਿਖ ਖਾਈ ਜਿਹਦਾ ਅਮਰਤ ਛੱਡਿਆ ਹੈ ਨਾ ਲੋੜ ਨਹੀਂ ਉਹ ਵਿਖੇ ਵਿਖ ਖਾਈ ਉਹਨੇ ਵਿਖੇ ਖਾਂਦਾ ਵਿਖੋ ਦੀ ਖੁਰਾਕ ਹੈ ਵਿਚਾ ਕੇ ਕੀੜੇ ਵਿਚਾ ਮਾਂ ਕਿੱਡੀ ਵੱਡੀ ਟ੍ਰੈਜੇਡੀ ਹੈ ਕੋਲ ਅਮਰਤ ਹੋਵੇ ਉਮਰ ਪੀਣ ਲੈਣ ਨਾ ਹੋਵੇ ਉਹ ਪੁੱਛਦਾ ਹੈ ਜਿਹਦੇ ਕੋਲ ਹੈ ਉਹ ਲੈਂਦੇ ਕਹਿੰਦੇ ਸਾਨੂੰ ਲੋੜੇ ਨਹੀਂ ਫਿਰ ਅਸੀਂ ਸਿੱਖਾਂ ਜ਼ਬਰਦਸਤੀ ਨਹੀਂ ਸਿੱਖ ਤੁਸੀਂ ਕਿਹਦੇ ਨਾਲ ਕਰੋਗੇ ਜ਼ਬਰਦਸਤੀ ਗੁਰੂ ਨਾਲ ਪਰਮੇਸ਼ਰ ਨਾਲ ਸਿੱਖ ਤਾਂ ਉਹਨੇ ਕਰਨੇ ਨੇ ਪਾਸ ਫਿਰ ਅੱਗੇ ਗਏ ਇਹ ਗੁਰਮੁਖ ਨੇ ਕਰ ਰਹੇ ਗੁਰੂ ਖੋਟੇ ਖਰੇ ਪਛਾਣ ਇਹ ਤਾਂ ਗੁਰਮੁਖ ਦੱਸੂ ਖੋਟੇ ਖਰੇ ਕੌਣ ਨੇ ਇਹ ਫਿਰ ਅੱਗੇ ਉਹ ਕੱਚ ਪਕਾਈ ਉੱਥੇ ਪਾਈ ਨਾਨਕ ਗਿਆ ਜਾਪੇ ਜਾਈ ਉੱਥੇ ਜਿਹੜੇ ਖੋਟੇ ਹੋਣਗੇ ਬਾਹਰ ਸੜ ਦੇਣਗੇ ਖਰੇ ਪਾ ਪਾਲਣਗੇ ਤੁਸੀਂ ਜ਼ਬਰਦਸਤੀ ਸਿੱਖ ਕਿਵੇਂ ਬਣ ਜਾਓਗੇ ਕੌਣ ਬਣ ਜਾਊਗਾ ਜ਼ਬਰਦਸਤੀ ਅਸਲ 'ਚ ਲੋੜ ਨਹੀਂ ਹੈ ਭੁੱਖ ਨਹੀਂ ਹੈ ਸੁਣ ਸਾਮੀ ਅਰਦਾਸ ਹਮਾਰੀ ਸਤ ਪੁੱਛ ਰਿਹਾ ਉਹਨੂੰ ਲੋੜ ਹੈ ਤਾਂ ਪੁੱਛ ਰਿਹਾ ਉਹ ਪਈਏ ਰੋ ਸੁਣ ਸਾਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ ਪੁੱਛੋ ਪੁੱਛ ਰਿਹਾ ਸਾਚ ਵਿਚਾਰੋ ਮੈਨੂੰ ਸੱਚ ਦੀ ਗੱਲ ਦੱਸ ਰੋਜ਼ਨਾ ਕੀ ਜਗ੍ਹਾ ਤੇ ਗੁੱਸਾ ਨਾ ਕਰੋ ਮੇਰੀ ਗੱਲ ਦਾ ਉੱਤਰ ਦਿਜੇ ਉੱਤਰ ਦਿਜੇ ਆਪ ਉਮਰ ਚ ਬੜਾ ਨਾਨਕ ਉਮਰ ਛੋਟਾ ਲੋ ਪਾਈਏ ਗੁਰਦੁਆਰਾ ਤੇ ਛੋਟੇ ਬੜੇ ਦੀ ਗੱਲ ਨਹੀਂ ਹੈ ਗੱਲ ਗਿਆਨ ਦੀ ਹੈ ਸਮਝ ਦੀ ਗੱਲ ਹੈ ਸਮਝ ਕਿਹਦੀ ਵੱਡੀ ਹੈ ਹੋਈ ਪ੍ਰਾਪਤੀ ਦੀ ਗੱਲ ਹਾਂ ਗੁਰਦੁਆਰੇ ਦੀ ਪ੍ਰਾਪਤੀ ਕਿਵੇਂ ਹੋਵੇ ਉਹ ਗੁਰਦੁਆਰਾ ਕਿੱਥੇ ਹੈ ਕਿਵੇਂ ਉਹਦੀ ਪ੍ਰਾਪਤੀ ਹੋਵੇ ਕਿਉਂ ਪਾਈਏ ਗੁਰਦੁਆਰੇ ਕਿਵੇਂ ਗੁਰਦੁਆਰੇ ਦੀ ਤੱਕ ਪਹੁੰਚੀ ਅਸੀਂ ਇਹ ਮਨ ਚਲਦਾਓ ਸੱਚ ਘਰ ਵੈਸੇ ਨਾਨਕ ਨਾਮ ਆਧਾਰ ਜਵਾਬ ਦੇ ਰਹੇ ਕਹਿੰਦੇ ਜਿਹੜਾ ਮਨ ਨੇ ਚਲਾਇਆ ਮਨ ਤੁਹਾਡਾ ਭੱਜਿਆ ਫਿਰਦਾ ਇਹ ਰੁਕ ਨਹੀਂ ਪਿਆ ਸੱਚ ਕਰ ਵੈਸੇ ਚੱਲ ਤੂੰ ਸੱਚ ਕਰ ਵੈਸੇ ਸੱਚ ਕਰ ਵੈਸੇ ਨਾਨਕ ਸੱਚ ਕਰ ਕਿਹੜਾ ਜਦੋਂ ਟਿਕ ਜਾਂਦਾ ਹੈ ਸੱਚ ਕਰੇ ਬਹਿ ਜਾਂਦਾ ਡੋਲ ਦਾ ਕਹਿੰਦਾ ਮਾਇਆ ਨਾਲ ਜੁੜਿਆ ਹੋਇਆ ਜਿੰਨਾ ਜਰ ਮਨ ਡੋਲਦਾ ਹੈ ਮਾਇਆ ਨਾਲ ਜੁੜਿਆ ਹੋਏ ਦੀ ਵਜ੍ਹਾ ਨਾਲ ਡੋਲਦਾ ਕਿਉਂਕਿ ਮਾਇਆ ਡੋਲਦੀ ਹੈ ਕਬੀਰ ਮਾਇਆ ਡੋਲਣੀ ਪਵਨ ਚ ਕੋਲਣਾ ਜਿੰਨਾ ਜਰ ਪਵਨ ਨਾਲ ਮਨ ਜੁੜਿਆ ਹੋਇਆ ਨਾ ਹਵਾ ਨਾਲ ਪਾਣੀ ਨਾਲ ਜੁੜਿਆ ਹੋਇਆ ਹੈ ਮਿੱਟੀ ਨਾਲ ਜੁੜਿਆ ਹੋਇਆ ਹੈ ਇਹ ਡੋਲੂਗਾ ਮਨ ਡੋਲਦੀ ਕੀ ਚੀਜ਼ ਨਹੀਂ ਡੋਲਦਾ ਸਿਰਫ ਆਕਾਸ਼ ਨਹੀਂ ਡੋਲਦਾ ਆਕਾਸ਼ ਨਹੀਂ ਡੋਲਦਾ ਮਾਇਆ ਡੋਲਦੀ ਆਕਾਸ਼ ਨਾਲ ਜੁੜੇ ਫਿਰ ਇਹਨੂੰ ਆਕਾਸ਼ਵਾਣੀ ਸੁਣੂਗੀ ਆਕਾਸ਼ ਨਾਲ ਜੁੜੇ ਤੇ ਆਕਾਸ਼ ਬਣੀ ਸੁਣੂ ਮਾਇਆ ਨਾਲ ਜੁੜੇ ਤੇ ਮਾਇਆ ਦੀ ਬਾਣੀ ਸੁਣੂਗੀ ਮੂੰਹ ਕਾ ਕਿਹਾ ਬਹੁਤ ਸੁਣੂਗਾ ਆਕਾਸ਼ ਬਾਣੀ ਨਹੀਂ ਸੁਣਦੀ ਆਕਾਸ਼ ਬਾਣੀ ਨਹੀਂ ਸੁਣਦੀ ਮੂੰਹ ਕਾ ਕਿਹਾ ਬਹੁਤ ਹਵਾ ਦੀ ਬਾਣੀ ਹੈ ਜੋ ਮੂੰਹ ਚੋਂ ਹਵਾ ਨਿਕਲਦੀ ਹੈ ਨਾ ਪੌਣ ਕੀ ਬਾਣੀ ਹੈ ਨਾ ਇਹ ਪੌਣ ਕੀ ਬਾਣੀ ਸੁਣੂ ਇਹਨੂੰ ਆਕਾਸ਼ ਬਾਣੀ ਨਹੀਂ ਸੁਣ ਸਕਦੀ ਆਕਾਸ਼ਵਾਣੀ ਦਾ ਸੰਬੰਧ ਆਕਾਸ਼ ਨਾਲ ਕੋਈ ਹਵਾ ਹੁੰਦੀ ਹੋ ਨਹੀਂ ਇਹ ਜਿਹੜੀ ਅਸੀਂ ਮੂੰਹ ਨਾਲ ਬੋਲਦੇ ਆ ਇਹ ਪੌਣ ਕੀ ਬਾਣੀ ਹੈ ਆਕਾਸ਼ਵਾਣੀ ਨਹੀਂ ਹੁਣ ਗੁਰਦੁਆਰੇ ਦੇ ਵਿੱਚ ਬਾਣੀ ਹੁੰਦੀ ਹੈ ਪੌਣ ਕੀ ਬਾਣੀ ਨਹੀਂ ਹੁੰਦੀ ਉਹਦੇ ਹੁੰਦੀ ਉਹਦੀ ਪੌਣ ਕੀ ਬਾਣੀ ਉਹ ਜਿਹੜਾ ਬਿਨਾ ਕਰਨਾ ਤੇ ਸੁਣਨ ਵਾਲਾ ਨਾਮ ਹੈ ਉੱਥੇ ਹੁੰਦਾ ਉੱਤੇ ਹੁੰਦਾ ਨਹੀਂ ਹੈ ਹਿਰਦੇ ਵਿੱਚ ਪਾਉਣ ਨਹੀਂ ਹੁੰਦੀ ਮਨ ਦੇ ਅੰਦਰ ਪਾਉਣ ਨਹੀਂ ਹੈ ਮਨ ਬਾਹਰੋਂ ਜੁੜਿਆ ਹੋਇਆ ਹੈ ਮਨ ਬਾਹਰੋਂ ਮਾਇਆ ਨਾਲ ਜੁੜੇ ਅੰਦਰੋਂ ਨਹੀਂ ਜੁੜਿਆ ਹੋਇਆ ਇੱਕ ਅਸੀਂ ਕੁਵਾਰੇ ਜਹਵਾ ਭਰਦੇ ਬਾਹਰ ਲਈ ਉਹਦੀ ਸਰਵੇ ਜ਼ਮੀਨ ਨਾਲ ਜਾ ਕੇ ਲੱਗਦੀ ਅੰਦਰ ਹਵਾ ਨਾਲ ਲੱਗੀ ਹੋਈ ਹੈ ਜੇ ਹਵਾ ਭਰੀ ਹੋਈ ਹੈ ਅੰਦਰ ਤਾਂ ਹਵਾ ਨਾਲ ਜੁੜਿਆ ਹੋਇਆ ਨਾ ਅੰਦਰੋਂ ਅੰਦਰਲੀ ਲੇਅਰ ਟਿਊਬ ਦੀ ਚਲੋ ਲਾ ਲਓ ਟੱਕ ਦਾ ਟਿਊਬ ਹੈ ਅੰਦਰ ਦਾ ਹਵਾ ਨਾਲ ਜੁੜਿਆ ਹੋਇਆ ਬਾਹਰੋਂ ਜ਼ਮੀਨ ਨਾਲ ਜੁੜਿਆ ਹੈ ਅੰਦਰ ਥੋੜੀ ਜ਼ਮੀਨ ਨਾਲ ਜੁੜਿਆ ਹੋਇਆ ਐਵੇਂ ਮਨ ਦੇ ਅੰਦਰ ਜੋ ਹੈ ਜੋਤ ਹੈ ਮਨ ਜੋਤ ਨਾਲ ਭੁੱਲਿਆ ਆਇਆ ਮਨ ਦਾ ਆਕਾਰ ਹੈ ਜੋਤ ਹੈ ਜੋ ਸਰੂਪ ਹੈ ਨਾ ਹੈ ਬਾਹਰ ਮਾਇਆ ਬਾਹਰੋਂ ਮਾਇਆ ਨਾਲ ਜੁੜਿਆ ਅੰਦਰੋਂ ਨਹੀਂ ਜੁੜਿਆ ਆਕਾਰ ਇਹਦਾ ਜੋਤ ਨੇ ਬਣਾਇਆ ਹੋਇਆ ਬਾਹਰਲਾ ਪਾਸਾ ਮਾਇਆ ਨਾਲ ਜੁੜਿਆ ਅੰਦਰ ਨਹੀਂ ਇਹਦੇ ਹੈ ਮਾਇਆ ਅੰਦਰ ਮਨ ਦੇ ਮਾਇਆ ਨਹੀਂ ਹੈ ਮਨ ਵਿੱਚ ਆਪ ਹੈ ਮਨ ਵਿੱਚ ਜੋਤ ਹੈ ਤੇ ਜੋਤ ਉਹ ਗੁਰੂ ਬਸ ਜਿੱਥੇ ਜੋਤ ਹੈ ਉਹ ਗੁਰਦੁਆਰਾ ਤੇ ਹੁੰਦੀ ਉਹ ਜੋਤ ਜੋਤ ਵਿੱਚੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹ ਬਿਨਾਂ ਕੰਨਾਂ ਦੇ ਸੁਣਨ ਵਾਲੀ ਜੋਤ ਵਿੱਚ ਉਹ ਗੁਰੂ ਦੀ ਆਵਾਜ਼ ਹੈ ਜੋਤ ਗੁਰੂ ਜੋਤ ਸਰੂਪ ਹੈ ਜਿਹੜੀ ਜੋਤ ਹੈ ਗੁਰੂ ਹੈ ਬਾਹਰ ਪਵਣ ਗੁਰੂ ਹੈ ਬਾਹਰ ਤੇ ਪਵਣ ਗੁਰੂ ਹੈ ਬੋਲ ਕੀ ਬਾਣੀ ਹੈ ਨਾ ਇਹਦੇ ਵਿੱਚ ਗਿਆਨ ਹੈ ਜਿਹੜਾ ਪਵਣ ਗੁਰੂ ਦਾ ਗਿਆਨ ਹੈ ਜਿਹੜਾ ਬਾਹਰ ਗਿਆਨ ਗੁਰੂ ਹੈ ਪਵਣ ਹੈ ਬਾਹਰ ਤਾਂ ਕੀ ਬਾਣੀ ਦੇ ਵਿੱਚ ਪਵਣ ਗੁਰੂ ਹੈ ਉਹ ਗਿਆਨ ਗੁਰੂ ਹੈ ਅੰਦਰ ਜੋਤ ਗੁਰੂ ਹੈ ਜੋਤ ਗੁਰੂ ਦੇ ਵਿੱਚ ਜੋਤ ਵਾਲਾ ਸ਼ਬਦ ਗੁਰੂ ਹੈ ਉੱਥੇ ਵੀ ਸ਼ਬਦ ਗੁਰੂ ਪਰ ਜੋਤ ਚ ਪੈਦਾ ਹੋਇਆ ਹੋਇਆ ਮਾਇਆ ਦਾ ਉਹਦੇ ਨਾਲ ਲੇਪ ਨਹੀਂ ਜੇ ਮਾਇਆ ਦਾ ਲੇਪ ਨਹੀਂ ਤਾਂ ਮਾਇਆ ਦੇ ਨਾਲ ਬਦਲ ਵੀ ਨਹੀਂ ਸੁਣਦਾ ਕਿਉਂਕਿ ਮਾਇਆ ਦੇ ਜਿਹੜੀ ਬਾਣੀ ਮਾਇਆ ਥਰੂ ਪੈਦਾ ਕੀਤੀ ਹੈ ਉਹ ਚ ਮਾਇਆ ਵਾਲੇ ਕੰਨ ਹੀ ਦੁਆਰਾ ਹੀ ਸੁਣੀ ਜਾਂਦੀ ਮਾਇਆ ਦੇ ਸ਼ਰੀਰਾਂ ਨੂੰ ਚੀਜ਼ਾਂ ਨੂੰ ਮਾਇਆ ਵਾਲੀ ਅੱਖ ਦੇਖ ਸਕਦੀ ਹੈ ਜਿੱਥੇ ਮਾਇਆ ਹੈ ਉਹਦੀ ਉਹ ਨਿਰਾਕਾਰੀ ਅੱਖ ਸਿੱਧੀ ਦੇਖ ਲੈਂਦੀ ਹੈ ਉਹ ਗੁਰਦੁਆਰੋਂ ਦੇ ਵਿੱਚ ਅੱਖਾਂ ਇਹ ਨਹੀਂ ਹੁੰਦੀਆਂ ਉੱਥੇ ਬਾਡੀ ਸਰੀਰ ਹੈ ਦੂਆ ਉੱਥੇ ਜੋਤ ਸਰੂਪ ਸਰੀਰ ਹੁੰਦਾ ਜੋਤ ਸਰੂਪ ਹੋ ਕਈ ਉੱਥੇ ਗੁਰਦੁਆਰੇ 'ਚ ਜਾਇਆ ਜਾ ਸਕਦਾ ਹੈ ਸਰੀਰ ਦਾ ਛੱਡਣਾ ਪੈਂਦਾ ਪਹਿਲਾਂ ਇਹ ਬਾਹਰ ਰਹਿ ਜਾਂਦਾ ਗੁਰਦੁਆਰਾ ਉਹ ਚੀਜ਼ ਹੈ ਜਿਹਨੂੰ ਅਸੀਂ ਸੱਚਖੰਡ ਕਹਿੰਦੇ ਹਾਂ ਅੱਗੇ ਜਾਤ ਨਾ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੈ ਸਰੀਰ ਅੱਗੇ ਹੈ ਹੀ ਨਹੀਂ ਤੇ ਫਿਰ ਜਾਤ ਦੇ ਆਧਾਰ ਤੇ ਜਿਹੜੀਆਂ ਇਹਨਾਂ ਨੇ ਵਰਣ ਬਣਾਤੇ ਵਰਣ ਵੰਡ ਜਦ ਅੱਗੇ ਜਾਤ ਹੁੰਦੀ ਹੋਈ ਨਹੀਂ ਕਿਉਂਕਿ ਵਰਣ ਵੰਡ ਵੀ ਹੈ ਨਹੀਂ ਇਸ ਕਰਕੇ ਤੁਸੀਂ ਜਿਨ੍ਹਾਂ ਨੇ ਅੱਗੇ ਜਾਣਾ ਇਹਨੂੰ ਛੱਡੋ ਇਹ ਨਾਲ ਹੀ ਬਣਨ ਵੰਡ ਨੂੰ ਤੁਸੀਂ ਜੋਤ ਤੇ ਹੀ ਨਿਗਾਹ ਰੱਖੋ ਕਿ ਜੇ ਅਕਲ ਕਿੰਨੀ ਹੈ ਅਕਲ ਨਾਲ ਤੋਲੋ ਸ਼ਕਲ ਨਾਲ ਨਾ ਤੋਲੋ ਕਿਸੇ ਨੂੰ ਅਕਲ ਨਾਲ ਨਾਪੋ ਅਕਲ ਨਾਪੋ ਉਹਦੀ ਸ਼ਕਲ ਨਾਲ ਨਾਪੋ ਉਹਦਾ ਵਜ਼ਨ ਨਾਲ ਨਾਪੋ ਉਹਦਾ ਪੈਸਾ ਨਾਲ ਨਾਪੋ ਉਹਦੀ ਸਰੀਰਕ ਤਾਕਤ ਨਾਲ ਨਾਪੋ ਉਹਦੀ ਬੁੱਧੀ ਸ਼ੁੱਧ ਬੁੱਧੀ ਨਾਪੋ ਸ਼ੁੱਧ ਸ਼ਰਾਰਤੀ ਬੁੱਧੀ ਨਾਲ ਨਾਪੋ ਸ਼ੁੱਧ ਬੁੱਧੀ ਹੈ ਸ਼ਰਾਰਤੀ ਬੁੱਧੀ ਹੈ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਗੁਰਦੁਆਰੇ 'ਚ ਸਰੀਰ ਛੱਡ ਕੇ ਜਾਣਾ ਪੈਂਦਾ ਇਹ ਸਰੀਰ ਜਾਂਦਾ ਹੀ ਨਹੀਂ ਜਿਹੜੇ ਗੁਰਦੁਆਰੇ 'ਚ ਸਰੀਰ ਜਾਂਦਾ ਗੁਰਦੁਆਰਾ ਹੈ ਹੀ ਨਹੀਂ ਤਾਂ ਗੁਰਦੁਆਰਾ ਬਣੇਗਾ ਫਿਰ ਕਿਵੇਂ ਉਹ ਗੁਰਦੁਆਰਾ ਤਾਂ ਜੇ ਹੈ ਤਾਂ ਨਕਲੀ ਹੈ ਮਾਇਆ ਧਾਰੀਆਂ ਦਾ ਮਾਇਆ ਦਾ ਬਣਿਆ ਹੋਇਆ ਮਾਇਆ ਧਾਰੀਆਂ ਦਾ ਮਾਇਆ ਹੀ ਉੱਥੇ ਪ੍ਰਧਾਨ ਹੈ ਗੁਰਦੁਆਰੇ ਦੀ ਕੀ ਪ੍ਰਧਾਨ ਹੈ ਮਾਇਆ ਗਿਆਨ ਪ੍ਰਧਾਨ ਨਹੀਂ ਹੈ ਉੱਥੇ ਗੁਰੂ ਪ੍ਰਧਾਨ ਨਹੀਂ ਹੈ ਮਾਇਆ ਪ੍ਰਧਾਨ ਗੋਲਕ ਮੂਰੇ ਪਈਆ ਗੁਰੂ ਬਾਚ ਗੁਰੂ ਦੇ ਵਿਚਾਲੇ ਨਾਗਣੀ ਬੈਠੀ ਹੈ ਸਿੱਖ ਦੇ ਗੁਰੂ ਦੇ ਵਿਚਾਲੇ ਕਬੀਰ ਮਾਇਆ ਨਾਗਣੀ ਸਮਝਿਆ ਨਹੀਂ जो इसकी सेवा करे कहा गया किसी को फिर कर ਜਗਤ ਨੂੰ ਲਿਪਟਿਆ ਹੋਇਆ ਸਾਰਾ ਮਾਇਆ ਨੂੰ ਔਰ ਜੋ ਇਸ ਦੀ ਸੇਵਾ ਕਰੇ ਜਿਹੜਾ ਮਾਇਆ ਦੀ ਸੇਵਾ ਕਰਦਾ ਕਿਸੇ ਕੋ ਫਿਰ ਖਾਏ ਇਹਨਾਂ ਦੀ ਸਿੱਖੀ ਖਾ ਗਈ ਮਾਇਆ ਸਿੱਖੀ ਕਿਨੇ ਖਾ ਲਈ ਅਕਲ ਕਿਨੇ ਖਾ ਲਈ ਮਾਇਆ ਨੇ ਖਾ ਲਈ। ਗਿਆਨ ਕਿਨੇ ਖਾ ਲਿਆ ਮਾਇਆ ਨੇ ਖਾ ਮੈਂ ਭਾਗੀ ਦਾ ਕੁਝ ਜੋ ਇਸ ਕੀ ਸੇਵਾ ਕਰੇ ਕਿਸੇ ਕੋ ਕਿਸੇ ਕੋ ਫਿਰ ਖਾਏ ਜਿਹੜਾ ਮਾਇਆ ਦੀ ਸੇਵਾ ਕਰੂ ਮਾਇਆ ਖਾ ਜਾਂਦੀ ਹੈ ਇਹ ਮਨ ਚਲਤੋ ਸੱਚ ਘਰ ਵੈਸੇ ਨਾਨਕ ਇਹ ਮਨ ਚਲਤੋ ਸੱਚ ਘਰ ਬੈਠੇ ਜਦੋਂ ਸੱਚ ਖੁਰੂ ਤਾਂ ਸੱਚ ਘਰ ਸੱਚ ਕਰੇ ਗੁਰੂ ਘਰ ਇਹ ਝੂਠ ਘਰ ਹੈ ਮਾਇਆ ਦਾ ਬਣਿਆ ਜੋ ਮਾਇਆ ਦਾ ਬਣਿਆ ਹੈ ਝੂਠ ਕਰ ਰਿਹਾ ਜੋ ਮਾਇਆ ਦਾ ਨਹੀਂ ਬਣਿਆ ਉਹ ਸੱਚ ਕਰ ਜੋਤ ਦਾ ਬਣਿਆ ਹੋਇਆ ਸੱਚ ਕਰ ਹੈ ਮਾਇਆ ਦਾ ਬਣਿਆ ਹੋਇਆ ਝੂਠ ਕਰ ਮਾਇਆ ਝੂਠੀ ਹੈ ਨਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਦਾ ਜੋ ਘਰ ਹੈ ਉਹ ਗੁਰੂ ਘਰ ਨਹੀਂ ਹੋ ਸਕਦਾ ਗੁਰਦੁਆਰਾ ਨਹੀਂ ਹੋ ਸਕਦਾ ਉਹ ਗੁਰੂ ਦਾ ਘਰ ਹੈ ਹਾਂ ਸੱਚ ਦਾ ਘਰ ਹੈ ਉਹ ਟਹਿ ਨਹੀਂ ਸਕਦਾ ਉਸੇ ਨੂੰ ਤਾਂ ਮਹਿਲ ਕਿਹਾ ਉਹ ਮਹਿਲ ਹੈ ਉਹ ਮਹੱਲਾ ਜਿਹੜਾ ਪਹਿਲਾ ਦੂਜਾ ਉਹ ਗੁਰੂ ਘਰ ਹੈ ਉਹੀ ਹੈ ਗੁਰਦੁਆਰੋ ਮਹੱਲਾ ਪਹਿਲਾ ਮਹੱਲਾ ਦੂਜਾ ਇਹ ਗੁਰਦੁਆਰੋ ਹੈ ਮਹੱਲਾ ਉਹ ਤਾਂ ਮਹਿਲ ਹੈ ਉਹ ਨਹੀਂ ਡਰਦਾ ਹੈ ਉਹ ਪੁਰਾਣਾ ਨਹੀਂ ਹੁੰਦਾ ਉਹ ਦੀਨਾਂ ਨਹੀਂ ਅੱਖਾਂ ਨੂੰ ਇਹ ਮਨ ਚਲਤਾ ਸੱਚ ਕਰ ਵੈਸੇ ਨਾਨਕ ਨਾਮ ਆਧਾਰੋ ਆਪਣੇ ਦੇ ਬਣਾਏ ਕਰਤਾ ਨਾਨਕ ਕਹਿੰਦਾ ਨਾਮ ਦੇ ਆਧਾਰ ਤੇ ਬੈਠ ਜਵੇ ਨਾਮ ਆਧਾਰੋ ਨਾਮ ਨੂੰ ਆਧਾਰ ਮੰਨ ਕੇ ਖਾਣਾ ਪਹਿਨਣਾ ਨਾਮ ਸੱਚ ਖਾਣਾ ਸੱਚ ਪਹਿਨਣਾ ਆਪੇ ਬਸ ਨਾਮ ਆਧਾਰ ਮੰਨੇ ਸ੍ਰਿਸ਼ਟੀ ਪੈਦਾ ਕੀਤੀ ਕਿਹਨੇ ਨਾਮ ਨੇ ਹੁਕਮ ਨੇ ਸ੍ਰਿਸ਼ਟੀ ਨੂੰ ਚਲਾ ਕੌਣ ਹੈ ਹੁਕਮ ਸਾਰਿਆਂ ਦੇ ਜੀਵਨ ਪੈਦਾ ਕਰਨ ਵਾਲਾ ਹੋ ਪਾਲਣਾ ਕਰਨ ਵਾਲਾ ਹੋ ਸੰਹਾਰ ਕਰਨ ਵਾਲਾ ਹੋ ਉਧਾਰ ਹੋਈ ਹੈ ਉਸੇ ਨੇ ਬਚਾਉਣਾ ਕਾਲ ਤੋਂ ਕਾਲ ਬਣਾਇਆ ਹੋਇਆ ਹੈ ਆਧਾਰ ਉਹਨੂੰ ਬਣਾ ਕੇ ਬਹਿ ਜਵੇ ਸੱਚ ਕਰ ਬਹਿ ਜਵੇ ਸੰਤੋਖ ਸਬਰ ਕਰਕੇ ਬਹਿ ਜਵੇ ਨਾਨਕ ਨਾਮ ਆਧਾਰੋ ਆਪੇ ਮੇਲ ਮਲਾਏ ਕਰਤਾ ਆਪੇ ਮੇਲ ਮਲਾਏ ਕਰਤਾ ਲਾਗੇ ਸੱਚ ਪਿਆ ਕਾਦੇ ਨਾਲ ਮੇਲ ਮਲਾਏ ਕਰਤਾ ਸਵਾਲ ਹੈ ਜਦ ਸੱਚ ਕਰ ਬਹਿ ਗਿਆ ਆਪ ਤਾਂ ਇੱਕ ਬਣ ਗਿਆ ਇੱਕ ਤਾਂ ਆਪਸ ਵਿੱਚ ਦਾ ਮੇਲ ਆਤਮਾ ਪ੍ਰਾਤਮਾ ਦਾ ਮੇਲ ਹੋ ਗਿਆ ਕਰਤਾ ਕੌਣ ਹੈ ਕਰਤਾ ਸ਼ਬਦ ਹੈ ਹੁਕਮ ਹੈ ਕਰਤਾ ਆਪਣੇ ਨਾਲ ਕਰਤਾ ਫਿਰ ਆਪੇ ਮਿਲਾਉਂਦਾ ਉਹਦੀ ਮਰਜ਼ੀ ਹੈ ਆਪਾਂ ਉਹਦੇ ਨਾਲ ਜ਼ਬਰਦਸਤੀ ਨਹੀਂ ਮਿਲ ਸਕਦੇ ਆਪਣੇ ਮੂਲ ਨਾਲ ਦਾ ਮਿਲ ਸਕਦੇ ਆਪਾਂ ਆਪਣੇ ਮੂਲ ਨਾਲ ਤਾਂ ਮਿਲਦਾ ਨਹੀਂ ਹੈ ਫਿਰ ਕੋਈ ਛੱਡਦਾ ਨਹੀਂ ਆਪਣੇ ਮੂਲ ਨਾਲ ਤਾਂ ਇਹ ਆਪਣੀ ਮਰਜ਼ੀ ਨਾਲ ਮਿਲ ਸਕਦਾ ਹੈ ਪਰ ਹੁਕਮ ਦੇ ਨਾਲੇ ਦਾ ਸੰਪਰਕ ਹੋਣਾ ਉਹ ਉਹਦੀ ਮਰਜ਼ੀ ਸਾਡੀ ਮਰਜ਼ੀ ਨਹੀਂ ਹੈ ਹਾਂ ਅਸੀਂ ਦਾ ਰਾਜ ਉਥੇ ਆਰਾਧਨਾ ਹੈ ਆਰਾਧਨਾ ਕਰੂਗਾ ਆਪਣੀ ਗਲਤੀਆਂ ਮੰਨੂਗਾ ਆਰਾਧਨਾ ਆਰਾਧਨਿਕਾ ਹਰ ਹਰ ਨਾਮ ਆਰਾਧਨਾ ਆਪਣੇ ਮੂਲ ਨਾਲ ਮਿਲਣਾ ਇੱਕ ਹੋਣ ਵਾਸਤੇ ਜਪ ਦੀ ਲੋੜ ਹੈ ਔਰ ਤਪ ਦੀ ਲੋੜ ਹੈ ਜਗ ਕੀ ਹੈ ਗੁਰਬਾਣੀ ਨੂੰ ਜਾਣਨਾ ਸਮਝਣਾ ਗੁਰਬਾਣੀ ਦਾ ਗਿਆਨ ਠੀਕ ਠੀਕ ਸਮਝਣਾ ਪੜਨਾ ਬੁੱਝਣਾ ਸਮਝੇ ਸੂਝੇ ਪੜ ਪੜ ਬੁੱਝੇ ਅੰਤ ਕੀ ਹੈ ਫਿਰ ਇਹਦਾ ਅੱਗੇ ਆਊਗਾ ਪੜ ਸਮਝੇ ਸੂਝੇ ਪੜ ਪੜ ਬੁੱਝੇ ਅੰਤ ਕਿੱਥੇ ਪਹੁੰਚੂਗਾ ਨਿਰੰਤਰ ਇੱਕੋ ਲਗਾਤਾਰ ਇੱਕੋ ਹੋ ਜੂਗਾ ਜਦ ਗੁਜਰੂਗਾ ਫਿਰ ਇੱਕੋ ਹੀ ਰਹੂ ਫਿਰ ਦੋ ਹੁੰਦਾ ਹੀ ਦੋ ਸਮਝਾਂਦੇ ਅੰਤ ਨਿਰੰਤਰ ਇੱਕੋ ਅਖੀਰ ਨੂੰ ਲਗਾਤਾਰ ਨਿਰੰਤਰ ਬਿਨਾਂ ਅੰਤਰ ਦੇਖੇ ਹੋਇਆ ਰਹੂ ਟਿਕ ਜੂਗਾ ਇੱਕ ਚ ਟਿਕ ਜੂਗਾ ਇੱਕੋ ਹੋ ਕੇ ਰਹੂ ਇਹ ਤਾਂ ਗੁਰਬਾਣੀ ਨਾਲ ਹੋਈ ਮੈਨੂੰ ਕੁਝ ਹੁਣ ਇਹਨੇ ਸ਼ਬਦ ਵਿੱਚ ਲੀਨ ਹੋਣ ਇੱਥੇ ਜੋਤੀ ਜੋਤ ਮਿਲੀ ਹੈ ਇੱਕ ਹੋਇਆ ਦਾਲ ਤੋਂ ਇੱਕ ਹੋਇਆ ਹੁਣ ਇਹਨੇ ਸ਼ਬਦ ਜੰਮਣਾ ਇਹ ਕੋਈ ਤਾਂ ਉਪਜ ਉਪਜਣਾ ਦੇ ਵਿੱਚੋਂ ਨਾਮ ਨੇ ਉਪਜਣਾ ਇਹਨੇ ਬਿਰਸ ਰੂਪ ਬਣਨਾ ਸ਼ਬਦ ਬਿਰਸ ਰੂਪ ਫਿਰ ਇਹਨੂੰ ਸੁਣਨੀ ਹੈ ਤੁਰ ਕੀ ਬਾਣੀ ਹੋ ਜੇ ਲੀਨ ਹੋ ਜਾਣਾ ਸੁਰ ਨਾਲ ਸੁਰ ਮਿਲ ਜਾਣੀ ਇੱਕ ਸੁਰ ਹੋ ਜਾਣਾ ਇੱਕ ਸੁਰ ਹੋ ਕੇ ਹੀ ਆ ਬਾਣੀ ਬੋਲੀ ਹੈ ਗੁਰਬਾਣੀ ਜੋ ਰਚੀ ਹੈ ਉਹਦੇ ਨਾਲ ਮਿਲ ਕੇ ਰਚੀ ਹੈ ਸੁਰ ਸੁਣ ਕੇ ਜੇ ਕੋਈ ਸੁਰ ਮਲਾਉਗਾ ਪਹਿਲਾਂ ਕੋਈ ਰਾਗ ਨਿਕਲਦਾ ਰਾਗੀ ਗਾਉਂਦੇ ਨੇ ਉਹਦੇ ਨਾਲ ਆਪਣੀ ਸੁਰ ਮਲਾ ਰਿਹਾ ਜਾਂ ਸੁਰ ਮਿਲ ਗਈ ਬਸ ਵਿੱਚੇ ਬੋਲ ਰਲ ਗਿਆ ਸੁਰ ਹੋ ਗਿਆ ਉਹ ਸ਼ਬਦ ਦੇ ਵਿੱਚ ਲੀਨ ਹੋ ਗਿਆ ਸ਼ਬਦ ਇਹਦਾ ਵੀ ਵਿੱਚੇ ਹੋ ਗਿਆ ਜਿਹੜਾ ਸ਼ਬਦ ਕੰਟਰੋਲਰ ਹੈ ਸਾਰੀ ਸ੍ਰਿਸ਼ਟੀ ਦਾ ਉਹ ਇਹਦਾ ਵੀ ਹਿੱਸਾ ਵਿੱਚੇ ਪੈ ਗਿਆ ਸ਼ਬਦ ਆ ਜੇ ਤੂੰ ਮੇਰਾ ਹੋਇਆ ਹੈ ਸਭ ਜਦ ਐ ਤੇਰਾ ਤੇਰੀ ਮਰਜ਼ੀ ਵੀ ਵਿੱਚੇ ਆਵੜੀ ਹੋਣੀ ਇੱਕੋ ਮਰਜ਼ੀ ਹੋਗੀ ਜੈ ਜਾਂ ਸਾਰਿਆਂ ਦਾ ਹਿੱਸਾ ਹੋ ਜਾ ਤੇਰਾ ਵਿੱਚ ਕੱਲੇ ਕੱਲੇ ਦਾ ਇੰਨਾ ਹਿੱਸਾ ਜਨਾ ਤੇਰਾ ਉਸ ਕੱਲਾ ਮੈਂਬਰ ਉਸ ਪਾਰਟੀ ਦਾ ਮੈਂਬਰ ਬਣ ਗਿਆ ਜਿਹੜੀ ਪਾਰਟੀ ਦਾ ਰਾਜ ਚੱਲਦਾ ਉਹਦਾ ਵੀ ਰਾਜ ਚੱਲਦਾ ਹੀ ਹੈ ਰਾਜਗੀਰ ਪਾਰਟੀ ਦਾ ਰਾਜ ਹਰ ਸਿੱਖ ਦਾ ਰਾਜ ਹੈ ਕਾਂਗਰਸ ਦਾ ਰਾਜਾ ਹੀ ਹਰੇ ਕਹਿੰਦਾ ਸਾਡਾ ਰਾਜਾ ਕਿਉਂਕਿ ਉਹ ਧੜੇ ਉਹ ਚ ਚਲਾ ਗਿਆ ਸੱਚ ਦੇ ਧੜੇ ਚਲਾ ਗਿਆ ਉਹਦਾ ਸੱਚ ਦਾ ਰਾਜ ਹੈ ਜਿਹੜਾ ਸੱਚ ਦੇ ਧੜੇ ਚ ਆਇਆ ਸੱਚ ਦਾ ਜਾਂ ਰਾਜ ਹੈ ਉਹਦਾ ਵੀ ਰਾਜ ਹੈ ਤਾਂ ਹੀ ਕਹਿੰਦਾ ਰਾਜ ਲਿਓ ਅਵਨਸੀ ਅਵਨਸੀ ਰਾਜਾ ਰਾਜਾ ਫਿਰ ਉਹ ਵੀ ਰਾਜਾ ਸਾਰੇ ਰਾਜੇ ਨੇ ਇਸ ਤਰੀਕੇ ਨਾਲ ਕੋਈ ਬੜਾ ਛੋਟਾ ਨਹੀਂ ਉੱਥੇ ਪੱਟ ਵੀ ਹੋਏ ਜਿਹੀ ਰਾਜੇ ਨੇ ਗੁਰੂ ਜੀ ਨੂੰ ਅਸੀਂ ਕਹਿੰਦੇ ਉਹ ਵੀ ਹੋਈ ਜਰਾ ਭਗਤ ਵੀ ਹੋਈ ਜੀ ਰਾਜੇ ਇਹ ਸਾਨੂੰ ਨਹੀਂ ਸਮਝ ਆਈ ਤਾਂ ਫਰਕ ਅਸੀਂ ਪਾਈ ਬੈਠੇ ਵੀ ਭੱਟ ਘਟਿਆ ਨੇ ਨਾਨਕ ਨਹੀਂ ਵਧੀਆ ਸਾਡੇ ਗੁਰੂ ਵਧੀਆ ਨੇ ਜਿਨ੍ਹਾਂ ਨੇ ਗੁਰੂਆਂ ਨੇ ਬਾਣੀ ਨਹੀਂ ਰਚੀ ਉਹ ਫਿਰ ਘਟਿਆ ਨੇ ਸਾਰੇ ਬਰਾਬਰ ਨੇ ਉੱਥੇ ਬੜਾ ਛੋਟਾ ਨਹੀਂ ਕੋਈ ਹੁੰਦਾ ਹਾਂਜੀ ਆਪੇ ਮੇਲ ਮਲਾਏ ਕਰਤਾ ਲਾਗੇ ਸਾਚ ਪਿਆਰੋ ਆਪੇ ਮੇਲ ਮਲਾਏ ਕਰਤਾ ਕਰਤਾ ਮੇਲ ਇਹਦਾ ਸੁਰਤੇ ਦੀ ਸ਼ਬਦ ਦਾ ਜਿਹੜਾ ਮੇਲ ਹੈ ਸੁਰ ਜਵਤ ਦਾ ਮੇਲ ਕਰਤਾ ਆਪਣੀ ਮਰਜ਼ੀ ਨਾਲ ਆਪੇ ਮਿਲਾ ਲੈਂਦਾ ਕੋਈ ਚਿੰਤਾ ਦੀ ਗੱਲ ਨਹੀਂ ਵੀ ਨਾ ਮਿਲਾਵੇ ਕਹਿੰਦਾ ਮਿਲਾਏ ਲੈਣਾ ਉੱਥੇ ਮਿਲਾ ਲੈਂਦਾ ਕਾਕਾ ਦੇਰ ਸਵੇਰ ਉੱਥੇ ਦਿਲ ਡੋਲਣ ਦੀ ਦਿਲ ਛੱਡਣ ਦੀ ਲੋੜ ਨਹੀਂ ਘਰੋਂ ਦੀ ਲੋੜ ਨਹੀਂ ਮੇਲ ਆਪੇ ਮਿਲਾ ਲੈਣਾ ਉਹਨੇ ਹਾਂ ਥੋੜਾ ਉਹਦਾ ਦੇਰ ਸਵੇਰ ਹੋ ਸਕਦੀ ਹੈ